ਪੌੜੀ ਮੰਮਾ ਮੰਗਣ ਹਾਰ ਇਆਣਾ ਦੇਣ ਹਾਰ ਦੇ ਰਿਹੋ ਸੋ ਜਾਣਾ ਮੰਮਾ ਮੰਗਣ ਹਾਰ ਇਆਣਾ ਜਿਹੜਾ ਮੰਗਣ ਹਾਰ ਹੈ ਜੀਵ ਦਾ ਅਗਿਆਨੀ ਹੈ ਗੁਰਦਾਰੇ ਜਾਂਦਾ ਰਿਹਾ ਅਗਿਆਨੀ ਆਦਮੀ ਉਹਨਾਂ ਨੂੰ ਪਤਾ ਨਹੀਂ ਹੈ ਜੋ ਪਹਿਲਾਂ ਦੇ ਸਿੱਖੇ ਆ ਦੁਨੀਆ ਦੁਰਮਤਾਂ ਆਇਆ ਨੇ ਸਾਧਾ ਸੰਤਾਂ ਦੇ ਸਿਖਾਏ ਹੋਏ ਨੇ ਕੋਈ ਚੀਜ਼ਾਂ ਮੰਗੀ ਜਾਂਦੇ ਨੇ ਇਹ ਤਾਂ ਜਿਹੜੇ ਗੁਰਦਾਰਿਆਂ 'ਚ ਬੈਠੇ ਨੇ ਸਿਆਣੇ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਭਾਈ ਇੱਥੇ ਨਹੀਂ ਇਹ ਗੱਲ ਚੱਲਦੀ ਉਹਨਾਂ ਨੂੰ ਸਮਝਾਉਣਾ ਚਾਹੀਦਾ ਕੀ ਕਹਿਣੀ ਹੈ ਬਾਣੀ ਬੰਬਾ ਰਾਂਗੜ ਹਾਰ ਇਆਣਾ ਦੇਰ ਹਾਰ ਦੇ ਰੋ ਜਾਣਾ ਜਿਹੜਾ ਹਾਰ ਆਪੇ ਦੇ ਰਿਹਾ ਜਿਹੜਾ ਤੈਨੂੰ ਤੂੰ ਚਾਹੀਦੀ ਹੈ ਡਾਕਟਰ ਤੋਂ ਦਵਾਈ ਮੰਗ ਕੇ ਲਈਦੀ ਹੈ ਸੰਸਾਰ ਦੇ ਪਦਾਰਥਾਂ ਨੂੰ ਜੇ ਦਵਾਈ ਮੰਨ ਕੇ ਨਹੀਂ ਖਾਦੇ ਨੁਕਸਾਨ ਹੋ ਜੂਗਾ ਇਹ ਤਾਂ ਦਵਾਈ ਹੈ ਅਸੀਂ ਇਹਨਾਂ ਨੂੰ ਖੁਰਾਕ ਮੰਨ ਕੇ ਖਾਂਦੇ ਖੁਰਾਕ ਨਹੀਂ ਹੈ ਦਵਾਈ ਹੈ ਇਹਦਾ ਰੋਗ ਕ੍ਰੀਏਟ ਹੋ ਸਕਦਾ ਬਿਮਾਰੀਆਂ ਕ੍ਰੀਏਟ ਹੋ ਸਕਦੀਆਂ ਨੇ ਇਤਨਾ ਹੋਵੇ ਬਸ ਸਕਦੀ ਹੈ ਕਿ ਬਿਮਾਰੀਆਂ ਰੋਗ ਹੈ ਜਿਹੜੀ ਦਵਾਈ ਪੀਣ ਨਾਲ ਰੋਗ ਪੈਦਾ ਹੋਵੇ ਹੋਰ ਐਕਸੈਸ ਡੋਜ਼ ਨਾਲ ਰੋਗ ਪੈਦਾ ਹੋ ਜਾਂਦਾ ਜ਼ਿਆਦਾ ਦਵਾਈ ਪੀਵਾਂਗੇ ਨੁਕਸਾਨ ਕਰੂਗੀ ਉਹ ਆਪਣੇ ਹਿਸਾਬ ਦੀ ਦੇ ਰਿਹਾ ਦੇਣ ਹਾਰ ਦੇ ਰਹੇ ਹੋ ਸੁਜਾਨਾ ਸੁਜਾਨਾ ਉਹ ਸਾਰੇ ਜਿਹੜਾ ਦੇਣ ਆ ਰਿਹਾ ਉਹ ਸਭ ਕੁਝ ਜਾਣਦਾ ਇਹਨੂੰ ਪਤਾ ਕੁਝ ਨਹੀਂ ਇਹਨੂੰ ਦਵਾਈ ਮਿੱਠੀ ਲੱਗਦੀ ਹੈ ਕਹਿੰਦਾ ਵੀ ਆਹ ਸਾਰੇ ਸਾਰੀਓ ਮੈਨੂੰ ਬੁਲਾ ਦੇ ਲੋ ਮਿੱਠਾ ਲੱਗਦਾ ਹੈ ਉਹ ਮਿੱਠਾ ਲੱਗਦਾ ਇਹਨੂੰ ਠੀਕ ਹੈ ਨਾ ਉਸ ਉਸ ਜਾਣਾ ਹੁਣ ਸੁਜਾਨਾ ਦੀ ਮਗਰ ਲੱਗਣਾ ਹੈ ਤਾਂ ਆਪਣੀ ਕਰਨੀ ਹੈ ਆਪਣੇ ਕਰਦਾ ਹੈ ਅਸਲ 'ਚ ਇਹ ਗੱਲ ਗੁਰਦੁਆਰਿਆਂ ਦੇ ਵਿੱਚ ਸਾਡੀ ਮੱਤ 'ਚ ਪ੍ਰਗਟ ਕਰਨੀ ਚਾਹੀਦੀ ਸੀ ਦੂਜੀਆਂ ਮਤਾਂ ਤਾਂ ਵੱਖਰੀ ਗੱਲ ਹੈ ਸਾਡੀ ਸਾਡੀ ਤਾਂ ਗੱਲ ਹੀ ਵੱਖਰੀ ਹੈ ਵੱਖਰੀ ਗੱਲ ਕੀ ਕੀ ਹੈ ਭੀੜ ਕਿਵੇਂ ਇਕੱਠੀ ਹੋਊਗੀ ਮੰਗਲ ਯਾਦ ਵਧਾਤੀ ਸੋ ਆਦਮ ਸਗੋਂ ਵਧਾਤੀ ਮੰਗਲ ਗੁਰੂ ਦੀ ਗੱਲ ਸੁਣੀ ਗੁਰੂ ਦੀ ਗੱਲ ਸਮਝੀ ਗੁਰੂ ਦੀ ਗੱਲ ਮੰਨੀ ਕਾਹਦਾ ਪ੍ਰਚਾਰ ਕਰਦੇ ਨੇ ਸਿੱਖੀ ਦਾ ਸਿੱਖੀ ਦਾ ਪ੍ਰਚਾਰ ਬਗਾੜ ਦਾ ਨਾਸ਼ ਕਰਦਾ ਦੇਣ ਹਾਲ ਦੇ ਰਹੇ ਹੋ ਸੁਝਾਉਂਦਾ ਜਾਨਾ ਜਿਹੜੇ ਇਹ ਗੱਲ ਕਹਿਣਗੇ ਉਹਨਾਂ ਕੋਲ ਸੰਗਤ ਨਹੀਂ ਜਾਂਦੀ ਜਿਹੜੇ ਕਹਿਣਗੇ ਪਾਣੇ ਚ ਰਹੋ ਉਹਨਾਂ ਕੋਲ ਸੰਗਤ ਨਹੀਂ ਜਾਂਦੀ ਉਹਨਾਂ ਨੇ ਸੰਗਤ ਤੇ ਲੈਣਾ ਵੀ ਕੀ ਇਹ ਜੀ ਤੇ ਸੰਗਤ ਹੈ ਇਹ ਕੋ ਸੰਗ ਆ ਜਿਹੜਾ ਜਾਂਦਾ ਗੁਰਦੁਆਰੇ ਸੰਗਤ ਨਹੀਂ ਹੈ ਜਿਹਨੂੰ ਇਹ ਸੰਗਤ ਕਹਿੰਦੇ ਨੇ ਸਤ ਸੰਗਤ ਉਹਨੇ ਤਾਂ ਇਹ ਵੀ ਡੋਬਤੇ ਗੁਰਦੁਆਰਿਆਂ ਦੇ ਵਿੱਚ ਰਹਿਣ ਵਾਲੇ ਆਪ ਤਾਂ ਡੁੱਬੇ ਹੋਏ ਤੇ ਤੁਸੀਂ ਉਹਨਾਂ ਨੂੰ ਤਾਰਨਾ ਦੀ ਤੁਸੀਂ ਆਪ ਡੁੱਬ ਗਏ ਜਿਹੜੇ ਤਾਰਨ ਵਾਸਤੇ ਬੈਠੇ ਸੀ ਗੁਰਦੁਆਰਿਆਂ 'ਚ ਉਹ ਡੁੱਬ ਗਏ ਕੁਸੰਗ ਬਾੜ ਲਿਆ ਉੱਥੇ ਕੁਸੰਗ ਉਹ ਪਬਲਿਕ ਦੇ ਮਗਰ ਲੱਗੇ ਪਬਲਿਕ ਦੇ ਮਤਲਬ ਦਾ ਗਿਆਨ ਕਰਦੇ ਨੇ ਗੁਰੂ ਦਾ ਗਿਆਨ ਨਹੀਂ ਕਰਦੇ ਹੁਣ ਗੁਰੂ ਦੀ ਗੱਲ ਨਹੀਂ ਦੱਸਦੇ ਉਹ ਜੀ ਗੱਲ ਕਹਿੰਦੇ ਨੇ ਜਿਹੜੀ ਪਬਲਿਕ ਨੂੰ ਚੰਗੀ ਲੱਗੇ ਤੇ ਗੁਰਦਾਰੇ ਹੋ ਗਏ ਗੁਰੂ ਘਰ ਕਿਵੇਂ ਰਹਿ ਗਿਆ ਉਹ ਉਹਦਾ ਲੋਕ ਭੂਤ ਨੇ ਭੂਤ ਵਾਲੇ ਭੂਤਖਾਨੇ ਬਣਾਤੇ ਤੁਸੀਂ ਉਹ ਉਹ ਜਿਹੜਾ ਮਾਇਆ ਨੂੰ ਭੂਤੀ ਕਹਿੰਦੇ ਨੇ ਮਾਇਆ ਨੂੰ ਭੂਤੀ ਕਹਿੰਦੇ ਨੇ ਇਹ ਸਾਧ ਉਦੋਂ ਆ ਜਿਹੜਾ ਮਾਇਆ ਨੂੰ ਜਮੜਿਆ ਹੋਵੇ ਉਹਦੇ ਆ ਮਾਇਆ ਧਾਰੀ ਭੂਤੇ ਹੁੰਦਾ ਹੋਰ ਕੀ ਹੁੰਦਾ ਅੰਨਾ ਬੋਲਾ ਅੰਨੇ ਬੋਲੇ ਆਪਨੇ ਅੰਨੇ ਬੋਲੇ ਬਬਲਕ ਹੈ ਆ ਅੰਨੇ ਨੇ ਆਪਣੇ ਅੱਖੀ ਲਿਖਿਆ ਹੈ ਕਿਉਂ ਨਹੀਂ ਪੜਿਆ ਕਿਉਂ ਨਹੀਂ ਦੱਸਿਆ ਜੇ ਇਹ ਦੱਸਣਗੇ ਬਬਲਕ ਨੇ ਨਹੀਂ ਜਾਣਾ ਤੇ ਬੇਈਮਾਨੀ ਤਾਂ ਆਪਣੀ ਹੋਈ ਨਾ ਪੈਸੇ ਦੀ ਗੁਰੂ ਨਾਲ ਧਰੋ ਕਰਦੇ ਨੇ ਗੁਰਬਾਣੀ ਨਾਲ ਧਰੋ ਕਰ ਰਹੇ ਨੇ ਲੋਕ ਇਹ ਧਰੋ ਨਹੀਂ ਕਰਦੇ ਗੁਰਬਾਣੀ ਨਾਲ ਤੁਹਾਡੀ ਡਿਊਟੀ ਆ ਕੀ ਕਹਿਣ ਦੀ ਕਹਿੰਦੇ ਹੋ ਤੁਸੀਂ ਕੀ ਧਰੋ ਨਹੀਂ ਤਾਂ ਹੋਰ ਕੀ ਹੈ ਗੁਰੂ ਨਾਲ ਡਿਊਟੀ ਹੈ ਤੁਹਾਡੀ ਗੁਰੂ ਦੀ ਗੱਲ ਦੱਸਣ ਦੀ ਉਹਨੂੰ ਲੋਕੋ ਕੇ ਦੱਸਦੇ ਹੋ ਤੁਸੀਂ ਹੋਰ ਕਿਉਂਕਿ ਧਰੋ ਹੈ ਤੁਹਾਡਾ ਬਾਣੀ ਨਾਲ ਮੰਮਾ ਮੰਗਣ ਹਾਰ ਇਆਣਾ ਦੇ ਹਾਰ ਦੇ ਰਹੋ ਸਜਾਨਾ ਦੇਣ ਹਾਰ ਦੇ ਰਿਹਾ ਆਪੇ ਡਾਕਟਰ ਨੂੰ ਪਤਾ ਮੈਨੂੰ ਕੀ ਦੇਣਾ ਹੈ ਉਹਦੇ ਦਾ ਬਥੇਰਾ ਕੁਝ ਪਿਆ ਡਾਕਟਰ ਹਾਂਜੀ ਜੋ ਦਿਨੋਂ ਸੋ ਇੱਕੋ ਵਾਰ ਉਹਨੇ ਦਾ ਸਾਰੀ ਸਿਰਤੀ ਬਾਤ ਇੱਕੋ ਵਾਰ ਪਾਤਾ ਸਭ ਕੁਝ ਉਹਦੇ ਘਰ ਸਭ ਕੁਝ ਹੈ ਪਰ ਉਹਨੂੰ ਇਹ ਕਹੋ ਵੀ ਅਸੀਂ ਬਿਮਾਰ ਸਾਡੇ ਰੋਗ ਦੂਰ ਹੋਣੇ ਚਾਹੀਦੇ ਨੇ ਸਾਨੂੰ ਜੋ ਮਰਜ਼ੀ ਦੇ ਦਵਾਈ ਗੱਲ ਕਹੇ ਸੰਸਾਰ ਦੇ ਪਦਾਰਥਾਂ ਨੂੰ ਦਵਾਈ ਮੰਨ ਕੇ ਖਾਓ ਇਹਨਾਂ ਨੂੰ ਵੀ ਦਵਾਈ ਮੰਨ ਕੇ ਖਾਓ ਪਰਹੇਜ਼ ਵੀ ਦਵਾਈ ਹੁੰਦੀ ਹੈ ਇਹਨਾਂ ਤੋਂ ਪਰਹੇਜ਼ ਕਰੋ ਜਿਹਦੇ ਨਾਲ ਲੋਭ ਨਾ ਵਧੇ ਉਹ ਜਿਹਾ ਕੰਮ ਕਰੋ ਜਿਹਦੇ ਨਾਲ ਮੋਹ ਨਾ ਵਧੇ ਉਹ ਜਿਹਾ ਹਿਸਾਬ ਰੱਖੋ ਬਚ ਕੇ ਰਹੋ ਇਹਨਾਂ ਚੀਜ਼ਾਂ ਦੇ ਮੋਹ ਤੇ ਵੀ ਲੋਭ ਤੇ ਵੀ ਕ੍ਰੋਧ ਤੇ ਵੀ ਇੱਛਾਵਾਂ ਤੇ ਵੀ ਇੱਛਾਵਾਂ ਵਧੀ ਜਾਣ ਜੇ ਇਹਨਾਂ ਦਾ ਜਿਹੜਾ ਨਹੀਂ ਵੱਜਦਾ ਉਹ ਸਿੱਖੀ ਉਹ ਸਿੱਖੇ ਨਹੀਂ ਹੈ ਜਿਹੜਾ ਨਹੀਂ ਵੱਜਦਾ ਉਹਦਾ ਸੰਸਾਰੀ ਆਦਮੀ ਬਣੋ ਉਹਦਾ ਕੀ ਹੈ ਕਾਹਦਾ ਕੌਣ ਉਹਦਾ ਗੁਰੂ ਹੈ ਕਿਹੜਾ ਉਹ ਸਿੱਖ ਹੈ ਨਾ ਉਹਦਾ ਕੋਈ ਗੁਰੂ ਹੈ ਨਾ ਕਿਸੇ ਦਾ ਉਹ ਸਿੱਖ ਉਹ ਆਪਣੀ ਮਰਜ਼ੀ ਦਾ ਮਾਲਕ ਸਾਰੇ ਮਰਜ਼ੀ ਦੇ ਮਾਲਕ ਨੇ ਕਹਿੰਦੇ ਨੇ ਅਸੀਂ ਸਿੱਖਾਂ ਸਿੱਖ ਤਾਂ ਨੇ ਜੇ ਗੁਰਬਾਣੀ ਅਨੁਸਾਰ ਜੀਵਨ ਚੱਲਣਗੇ ਸਾਰੇ ਨੇ ਮੰਨੋਗੇ ਅਸੀਂ ਜਦੀ ਕੋਈ ਗੱਲ ਤਾਂ ਮੰਨੋ ਇਹ ਤਾਂ ਮੰਨੋ ਵੀ ਆਹ ਗੱਲ ਠੀਕ ਹੈ ਪਰ ਸੱਤੇ ਨਹੀਂ ਹੁੰਦੀ ਥੋੜੀ ਬਹੁਤੀ ਕਰਦੇ ਨੇ ਤੁਸੀਂ ਤਾਂ ਕਹਿੰਦੇ ਹੀ ਨਹੀਂ ਤੁਸੀਂ ਤਾਂ ਕਹਾਣੀਆਂ ਇਹ ਜੀ ਬਣਾ ਲਈਆਂ ਉਲਟ ਗੁਰਬਾਣੀ ਦੇ ਦੇਣ ਹਾਲ ਦੇ ਰਹੋ ਜੋ ਦੀਨੋ ਸੋ ਇੱਕੇ ਵਾਰਾ ਜੋ ਦੀਨੋ ਸੋ ਇੱਕੇ ਵਾਰ ਇੱਕੋ ਵਾਰ ਜੋ ਜੋ ਪਾਉਣਾ ਸੀ ਨਾ ਸ੍ਰੀ ਇੱਕੋ ਵਾਰ ਪਾਤਾ ਸਾਰਿਆਂ ਵਾਸਤੇ ਉਹਦੇ ਕੋਲ ਤਾਂ ਸਭ ਕੁਝ ਪਿਆ ਕਿਉਂ ਨਹੀਂ ਦਿੰਦਾ ਕੋਈ ਦੁਸ਼ਮਣੀ ਹੈ ਨਾਲੇ ਕਹਿੰਦੇ ਜੈਲੂ ਹੈ ਕਿਰਪਾਲੂ ਹੈ ਫਲਨ ਪਰ ਆਪੇ ਜਾਲੂ ਭਰੋਸਾ ਕਿਉਂ ਨਹੀਂ ਕਰਦੇ ਜੇ ਜੈਲੂ ਹੈ ਜੈ ਉਹ ਤਾਂ ਹੀ ਨਿਰੰਦਾ ਦਿੰਦਾ ਵੀ ਮਰਨਾ ਜਾਵੇ ਖਾ ਕੇ ਜ਼ਹਿਰ ਜਿਹਨੂੰ ਜ਼ਹਿਰ ਦਿੰਦਾ ਉਹਨੂੰ ਮਾਰਨਾ ਓਡੀਆਂ ਜਾ ਕੇ ਫਾਹਾ ਲੈਂਦਾ ਖਬਰਾਂ ਨੂੰ ਕਿਉਂ ਦਿੰਦਾ ਡਾਕਟਰ ਕਿਹਨੂੰ ਕਿਹੜਾ ਟੀਕਾ ਲਾਉਂਦਾ ਡਾਕਟਰ ਨੂੰ ਪਤਾ ਆਪਾਂ ਨੂੰ ਪਤਾ ਕਿਹਨੂੰ ਕਿਹੜੀ ਦਵਾਈ ਲਾਉਂਦਾ ਆਪਾਂ ਨੂੰ ਪਤਾ ਉਹਨੂੰ ਪਤਾ ਆਪਾਂ ਨੇ ਕੀ ਲੈਣ ਆਪਣੀ ਗੱਲ ਕਰੋ ਹਾਂਜੀ ਜੋ ਦੀਨੋ 201 ਇੱਕੇ ਵਾਰ ਮਨ ਮੂਰਖ ਕਹਿ ਕਰੇ ਪੁਕਾਰ ਮਨ ਮੂਰਖ ਹੈ ਫਿਰ ਫਿਰ ਫਿਰ ਰੌਲਾ ਪਾਈ ਜਾਂਦਾ ਉਹ ਗੁਰਦਾਰੇ ਦੇ ਵਰਤਦੀ ਉਹਦਾ ਤਾਂ ਕੋਈ ਨਹੀਂ ਗੱਲ ਮੈਨੂੰ ਘੱਟ ਮਣ ਗਈ ਵੱਧ ਮਣ ਗਈ ਜੇ ਵੀ ਨਾ ਕੋ ਗੁਰੂ ਵਰਤਾਉਂਦਾ ਸਭ ਪਰਮੇਸ਼ਰ ਵਰਤਾਉਂਦਾ ਉਥੇ ਆਦਮੀ ਵਰਤਾਉਂਦਾ ਉਥੇ ਨਹੀਂ ਕਹਿੰਦੇ ਇਹ ਤਾਂ ਪਰਮੇਸ਼ਰ ਵਰਤਾਉਂਦਾ ਉਹਨੂੰ ਕਹੀ ਜਾਂਦੇ ਤੁਸੀਂ ਭਰੋਸਾ ਨਹੀਂ ਹੈ ਬਾਣੀ ਤੇ ਗਦਰ ਨੂੰ ਇਹ ਗੱਲਾਂ ਤਾਂ ਹਵਾ ਚ ਨਾ ਭਰੋਸਾ ਕਿਸੇ ਨੂੰ ਨਹੀਂ ਹੈ ਹਾਂ ਜੋ ਮੰਗੇ ਤੋ ਮੰਗੇ ਬੀਆ ਜਿਆਦੇ ਮੰਗਦਾ ਜਿਆਦੇ ਮੂੰਹ ਖੋਲਦਾ ਹੋਰੇ ਕੁਝ ਮੰਗਦਾ ਜੋ ਮੰਗਣਾ ਚਾਹੀਦਾ ਉਹ ਨਹੀਂ ਮੰਗਦਾ ਬੀਆ ਦੂਜੀ ਚੀਜ਼ ਮੰਗਦਾ ਦੂਜੀ ਕੀ ਮਾਇਆ ਮੰਗਦਾ ਜੋ ਮੰਗੇ ਤੋ ਮੰਗੇ ਬੀਆ ਜਿਹੜੀ ਚੀਜ਼ ਚਾਹੀਦੀ ਹੈ ਮੰਗ ਲੈਣ ਆਇਆ ਉਹ ਨਹੀਂ ਮੰਗਦਾ ਜਿਹੜਾ ਪਦਾਰਥ ਤੇ ਖੱਟਣਾ ਹੈ ਉਹ ਨਹੀਂ ਮੰਗਦਾ ਹੋਰ ਮੰਗਦਾ ਕੁਝ ਤੂੰ ਹੀ ਮੰਗਦਾ ਹੈ ਉਹ ਲੈਣਾ ਹੈ ਨਾਨਕ ਮੰਗਦਾ ਨਾਮਦਾਨ ਗੁਰੂਆਂ ਨੇ ਨਾਲੇ ਮੰਗ ਕੇ ਦਿਖਾਇਆ ਤੁਹਾਨੂੰ ਨਾਨਕ ਮੰਗਦਾ ਨਾਮਦਾਨ ਕਿਰਪਾ ਕਰੋ ਹਰੇ ਤੁਸੀਂ ਕਾਹਤੇ ਨਹੀਂ ਮੰਗਦੇ ਭਈ ਹਾਂਜੀ ਜੋ ਮੰਗੇ ਤੋਂ ਮੰਗੇ ਵੀਆ ਤੇ ਕੁਸ਼ਲ ਨਾ ਕਾਹੂ ਸੀਆ ਐਸੀ ਚੀਜ਼ ਮੰਗਦਾ ਜਿਹਦੇ ਸੁਖ ਰਹਿਣੀ ਉਹਨੇ ਘਰ ਚ ਕਲੇਸ਼ ਪੈ ਜਾਣ ਬਿਮਾਰੀਆਂ ਵੱਜ ਜਾਣੀਆਂ ਨੇ ਕੁਸ਼ਲ ਨਾ ਕਾਹੂ ਦੀਆ ਕੁਛ ਵੀ ਸੁਖ ਨਹੀਂ ਰਹਿਣੀ ਉਤੇ ਕੁਛ ਵੀ ਉਹਦਾ ਲਾਭ ਨਹੀਂ ਹੋਣਾ ਨੁਕਸਾਨ ਹੋਣਾ ਕੁਸ਼ਲ ਕਹਿੰਦੇ ਨੇ ਖੁਸ਼ੀ ਖੁਸ਼ੀ ਨਹੀਂ ਪੈਦਾ ਹੋਣੀ ਉਤੇ ਜਿਨ੍ਹਾਂ ਦੇ ਘਰ ਜ਼ਿਆਦਾ ਆਇਆ ਕਲੇਸ਼ ਦੇਖ ਲੋ ਕਿੰਨੇ ਨੇ ਮਾਇਆ ਦੇ ਕਲੇਸ਼ ਵੀ ਦੇਖ ਲੋ ਅਨਵਾਨੀਆਂ ਦੇ ਘਰ ਦੇਖ ਲੋ ਪਲੇਸ ਤੇ ਆਇਆ ਫਿਲਮਾਂ 'ਚ ਬਥੇਰੇ ਰੋਜ਼ ਦਿਖਾਉਂਦੇ ਨੇ ਮਾਇਆ ਦੇ ਕਲੇਸ਼ ਜ਼ਮੀਨ ਮਹਿੰਗੀ ਹੋਏ ਤੇ ਹੀ ਮਾਰਦੇ ਨੇ ਭਾਈਆਂ ਨੂੰ ਭਾਈ ਭੈਣਾਂ ਨੇ ਭਾਈ ਮਾਰਦੇ ਬਾਪਾਂ ਨੂੰ ਮਾਰਦਾ ਮਹਿੰਗੀ ਹੋਈ ਜ਼ਮੀਨ ਮਾਇਆ ਨੇ ਇਹ ਜਿਹਾ ਕੰਮ ਕਰਾਉਂਦੀ ਹੈ ਮਾਇਆ ਮਤ ਮਾਰ ਦਿੰਦੀ ਹੈ ਹਾਂ ਮੰਗਣ ਮੰਗ ਤੇ ਇੱਕ ਹੈ ਮੰਗ ਮੰਗਣ ਮੰਗ ਜੇ ਮੰਗਣਾ ਤੇ ਇੱਕ ਮੰਗ ਮੰਗੋ ਜੇ ਮੰਗਣਾ ਹੀ ਹੈ ਨਾ ਤੇਰਾ ਨਹੀਂ ਹਟਦਾ ਇੱਕ ਮੰਗ ਮੰਗਦਾ ਨਾਨਕ ਜਾਤੇ ਪਰੇ ਪ੍ਰਾਗ ਨਾਨਕ ਜਾਤੇ ਪਰੇ ਨਾਨਕ ਜਾਤੇ ਪਰੇ ਪ੍ਰਾਗ ਜੀ ਤੋਂ ਭਵ ਸਾਗਰ ਤਰਜਮੇ ਉਹ ਚੀਜ਼ ਮੰਗਦਾ ਚਲ ਜੇ ਮੰਗਣੀ ਹੋਈ ਪਾਪ ਸਾਗਰ ਤੇ ਪਾਰ ਹੋ ਜਵੇਂ ਤੇਰਾ ਵੇੜਾ ਹੀ ਪਾਰ ਹੋ ਜਾ ਜਿਹਦੇ ਉਹ ਚੀਜ਼ ਮੰਗ ਜੇ ਮੰਗਣੀ ਹੈ ਉਹ ਮੰਗਦਾ ਦੀ ਵਿਸ਼ਟਾ ਦਾ ਕੀੜਾ ਨਾ ਵਿਸ਼ਟਾ ਦੇ ਕੀੜੇ ਵਿਸ਼ਟਾ ਮਾਰੇ ਸਮਾਏ ਇਹ ਚੰਗੀ ਲੱਗਦੀ ਆ ਦੁੱਧ ਚ ਪਾ ਦਿਓ ਕੀੜੇ ਨੂੰ ਮਰ ਜਾਂਦਾ ਰਿਸ਼ਤਾ ਦੇ ਕੀੜੇ ਨੂੰ ਕੱਢ ਕੇ ਦੁੱਧ ਹੀ ਭਾਰੀ ਨੂੰ ਮਰ ਜਾਂਦਾ ਅਮਰਤ ਨਾਲ ਕਿੱਥੇ ਅਮਰਤ ਹਾਲਾਂਕਿ ਉਧਰ ਮਰਦਾ ਨਹੀਂ ਅਮਰਤ ਨਾਲ ਮਰਦਾ ਨਹੀਂ ਮਰਦਾ ਤਾਂ ਹੈ ਮਨ ਸੁਭਾਏ ਮਰਦਾ ਉਹਦਾ ਜਿਹੜਾ ਮਨ ਨੂੰ ਮਰਦਾ ਕਹਿੰਦੇ ਮਰਦਾ ਕਹਿੰਦੇ ਸੁਭਾਏ ਛੱਡਦਾ ਆ ਮੰਗਣ ਵਾਲਾ ਸੁਭਾਏ ਛੱਡਦਾ ਜਿਹੜਾ ਮੰਗਣ ਵਾਲਾ ਸੁਭਾਏ ਨਾ ਇਹ ਛੱਡ ਦੇਣ ਨੂੰ ਮਰਨਾ ਕਹਿੰਦੇ ਨੇ ਬੰਦਾ ਹੋਰ ਕੁਝ ਨਹੀਂ ਮਰਨਾ ਆ ਜਿਹੜਾ ਮਾਂ ਮੰਗਦਾ ਨਾ ਮਾਇਆ ਦੀ ਇਹ ਛੱਡ ਦਿੰਦਾ ਨਾਮ ਮੰਗਦਾ ਇਹ ਉਹ ਮਨ ਮਰ ਗਿਆ ਜਿਹੜਾ ਪਹਿਲਾਂ ਸੀ ਜਿਹੜਾ ਮਾਇਆ ਮੰਗਦਾ ਸੀ ਉਹ ਮਰ ਗਿਆ ਨਾਮ ਮੰਗਦਾ ਉਹ ਜੰਮ ਪਿਆ ਆਹੀ ਜੰਮਣ ਮਰਨਾ ਔਰ ਜੰਮਣ ਮਰਨ ਕੁਝ ਨਹੀਂ ਹੈ ਹੂੰ